ਅਥ ਪ੍ਰੇਤ ਤ੍ਰੈ ਦਸਮੋ ਗੁਰੂ ਕਥਨੰ ਤੋ ਮਰਛੰਦ ਤਬ ਦਤ ਦੇਵ ਮਹਾਨ ਦਾ ਚਾਰ ਚਾਰ ਨਿਧਾਨ ਅਤ ਭਉਤ ਉਤਮ ਗਾਤ ਹਰਿ ਨਾਮ ਲੇਤ ਪ੍ਰਭਾਤ ਅਕਲੰਕੂ ਉਜਲ ਅੰਗ ਲਖ ਲਾਜ ਗੰਗ ਤਰੰਗ ਅਨਪੈ ਅਪੂਤ ਸਰੂਪ ਲਖ ਜੋਤ ਲਾਜਤ ਭੂਪ ਲੋਕ ਸੋ ਪ੍ਰੇਤ ਏਕ ਗੁਣ ਮਧ ਜਾਸ ਅਨੇਕ ਅਧਰਾਤ ਠਾੜ ਦੁਆਰ ਬਹੁ ਵਰਖ ਮੇਘ ਪੁਆਰ ਅਧ ਰਾਤ ਦਤ ਨਿਹਾਰੇ ਗੁਣਵੰਤ ਵਿਕਰਮ ਅਪਾਰ ਜਲ ਮੁਸਲ ਧਾਰ ਪ੍ਰੰਤ ਨਿਜ ਨੈਣ ਦੇਖ ਮਹੰਤ ਇਕ ਚਿਤ ਠਾੜ ਸੋ ਐਸ ਸੋ ਵਰਨ ਮੂਰਤ ਜੈਸ ਦ੍ਰਿੜ ਦੇਖ ਤਾ ਕੀ ਮਤ ਅਤ ਮਨੈ ਰੀਜੇ ਦਤ ਨਹੀਂ ਸੀਤ ਮਾਰਤ ਘਾਮ ਨਹੀਂ ਚਿਤ ਲਿਆਵਦ ਛਾਮ ਨਹੀਂ ਨੈਕ ਮੂਰਤੀ ਅੰਗ ਇਕ ਪਾਏ ਠਾੜਿਆ ਭੰਗ ਟਿਗ ਦਤ ਤਾਂ ਕੇ ਜਾਏ ਲੋਕ ਤਾਸ ਬਨਾਏ ਅਧ ਰਾਤਰ ਨਿਰਜਨ ਤਰਾਸੇ ਲੀਨ ਠਾੜ ਉਦਾਸ ਬਰਖੰਤ ਮੇਘ ਮਹਾਨ ਪੀਜੰਤ ਭੂਮ ਨਿਧਾਨ ਜਗ ਜੀਵ ਸਰਬ ਸੁਭਾਸ ਉਟ ਭਾਜ ਤਰਾਸ ਉਦਾਸ ਏ ਠਾੜ ਭੂਪਤਿ ਪੌਰ ਮਨ ਜਾਪ ਜਾਪਤ ਗੌਰ ਨਹੀਂ ਨਾਇਕ ਮੂਰਤਿ ਅੰਗ ਇਕ ਪਾਨ ਠਾੜ ਅਭੰਗ ਅਸਲੀਨ ਪਾਣ ਕਰਾਲ ਚਮਕੰਤ ਉਜਲ ਜਵਾਲ ਜਨ ਕਾਹੂ ਕੋ ਨਹੀਂ ਨਿਮਿਤਰ ਇਹ ਭਾਂਤ ਪਰਮ ਪਵਿੱਤਰ ਨਹੀਂ ਨੈ ਕੁਛ ਆਵਤ ਪਾਓ ਬਉ ਭਾਤ ਸਾਧਤ ਦਾਓ ਅਨਿਆਸ ਪੂਰਤ ਭਗਤ ਪ੍ਰਭ ਏਕ ਹੀ ਰਸ ਭਗਤ ਜਲ ਪਰਤ ਮੂਸਲ ਧਾਰ ਗ੍ਰਹਿ ਲੈ ਨਾ ਓੜ ਦੁਆਰ ਪਸ ਪਛ ਸਰਬ ਦਿਸਾਨ ਸਭ ਦੇਸ ਦੇ ਸਿਧਾਨ ਇਹ ਠਾੜ ਹੈ ਇੱਕ ਆਸ ਇੱਕ ਪਾਉਣ ਜਾਨ ਉਦਾਸ ਅਸਲੀਨ ਪਾਨ ਪ੍ਰਚੰਡ ਅਤ ਤੇਜਵੰਤ ਖੰਡ ਮਨ ਆਨ ਕੋ ਨਹੀਂ ਭਾਵ ਇਕ ਦੇਵ ਕੋ ਚਿਤ ਚਾਵ ਇਕ ਪਾਵ ਐਸੇ ਠਾੜ ਰਣ ਖੰਭ ਜਾਨੁਕ ਗਾੜ ਜੇ ਭੂਮ ਧਾਰ ਸਪਾਵ ਨਹੀਂ ਨਾਇਕ ਫੇਰ ਉਚਾਵ ਨਹੀਂ ਠਾਮ ਪੀ ਜਸ ਤਉਨ ਅਬ ਲੋਕ ਪਇਓ ਮੁਨੀ ਮੌਨ ਅਵਲੋਕ ਕਾਸ ਮੁਨੇਸ ਅਕਲੰਕ ਭਾਗ ਵਿਪੇਸ ਗੁਰ ਜਾਨ ਭਰੀਆ ਪਾਏ ਤਾ ਇਲਾਜ ਸਾਜ ਸਚਾਏ ਤੇ ਜਾਨ ਕਹਿ ਗੁਰਦੇਵ ਅਕਲੰਕ ਦਾਤਾ ਭੇਵ ਚਿਤ ਤਾਸ ਕੇ ਰਸ ਪੀਨ ਗੁਰ ਤਰੋ ਦਸਮੋ ਤਿਹ ਕੀਨ ਇਤ ਤਰੋ ਦਸਮੋ ਗੁਰੂ ਪ੍ਰੇਤ ਸਮਾਪਤੰ ਅਥ ਚਤੁਰ ਦਸਮੋ ਗੁਰੂ ਨਾਮ ਰਸਾਵਲ ਛੰਦ ਚਲਿਓ ਦਤ ਰਾਜੰ ਲਖੇ ਪਾਪ ਭਾਜੰ ਜਿਨੈ ਨੇਕ ਪੇਖਾ ਗੁਰੂ ਤੁਲ ਲੇਖਾ ਮਹਾ ਜੋਤ ਰਾਜੈ ਲਖੈ ਪਾਪ ਭਾਜੈ ਮਹਾ ਤੇਜ ਸੋ ਹੈ ਸਿਉ ਤੁਲ ਕੋ ਹੈ ਜਿਨੈ ਨਾਇਕ ਪੇਖਾ ਮਨੋ ਮੈਨ ਦੇਖਾ ਸਹੀ ਬ੍ਰਹਮ ਜਾਨਾ ਨ ਦ્વੈ ਭਾਵਿਆਨਾ ਰਿਜੀ ਸਰਬ ਨਾਰੀ ਮਹਾ ਤੇਜ ਤਾਰੀ ਨ ਹਾਰੰ ਸੰਭਾਰੈ ਨ ਚੀਰੂ ਚਿਤਾਰੈ ਚਲੀ ਧਾਏ ਐਸੇ ਨਦੀ ਨਾਭ ਜੈਸੇ ਜੁਆ ਬ੍ਰਿਧ ਵਾਲੈ ਰਹੀ ਕੌਣ ਆਲੈ ਲਹੀ ਏਕ ਨਾਰੀ ਸੋ ਧਰਮਾ ਅਧਿਕਾਰੀ ਕਿਧੋ ਪਾਰਵਤੀ ਛੈ ਮਨੋ ਬਾਸ ਵੀ ਹੈ ਸ੍ਰੀ ਭਗਵਤੀ ਛੰਦ ਕਿ ਰਾਜਾ ਸ੍ਰੀ ਛੈ ਕਿ ਵਿਦੁਲਤਾ ਛੈ ਕਿ ਹਈ ਜਾ ਹੈ ਕਿ ਪਰਮ ਪ੍ਰਵਾਹ ਹੈ ਕਿ ਰਾਮੰਗ ਪ੍ਰਿਆ ਹੈ ਕਿ ਰਾਜਨ ਪ੍ਰਵਾਹ ਹੈ ਕਿ ਰਾਜੇ ਸ੍ਰੀ ਛੈ ਕਿ ਰਾਮਾਨੁਜਾ ਛੈ ਕਿ ਕਾਲ ਇੰਦਰ ਕਾਛ ਹੈ ਕਿ ਕਾਮੰਗ ਪ੍ਰਵਾਹ ਹੈ ਕਿ ਦੇਵਾਨ ਜਾ ਹੈ ਕਿ ਦਈ ਤੇਸਰਾ ਹੈ ਕਿ ਸਾਵਿੱਤਰ ਕਾਛ ਹੈ ਕਿ ਗਾਇਤਰੀ ਆਛੈ ਕਿ ਦੇਵੇਸ਼ਵਰੀ ਹੈ ਕਿ ਰਾਜੇਸ਼ਵਰੀ ਹੈ ਕਿ ਮੰਤਰਾਵਲੀ ਹੈ ਕਿ ਤੰਤਰਾਲ ਕਾਛ ਹੈ ਕਿ ਹਈ ਜਾਛ ਹੈ ਕਿ ਹੰਸੇਸ਼ਰੀ ਹੈ ਕਿ ਜਾਜੁਲ ਕਾਛ ਹੈ ਸਵਰਨ ਆਦ ਜਾਛ ਹੈ ਕਿ ਸੁਧੰ ਸਤੀ ਹੈ ਕਿ ਬ੍ਰਹਮਾ ਰਤੀ ਹੈ ਕਿ ਪਰਮੇਸ਼ਰ ਜਾ ਹੈ ਕਿ ਪਰਮੰ ਪ੍ਰਭਾ ਹੈ ਕਿ ਪਾਵਿੱਤਰਤਾ ਛੈ ਕਿ ਸਾਵਿੱਤਰ ਕਾਛ ਹੈ कि चंचाल काछ है कि काम है कला है कि कृतंग तुझाछ है कि राजेश्वरी है कि राज श्री है कि रामंकली है कि गौरी महा है कि टोडी प्रभा है कि भूपाल काछ है कि टोडी जे आछ है कि बासंत बाला के रागान बाला के मेघ मलारी के गौरी तुम्हारी के हिंडोल पुत्री के आकाश उत्तरी सो सौहागवंती के पारंग गंती के खट शास्त्र भक्ता के निज नाह भक्ता के रंभा सची है के ब्रह्मा रची है के गंधर्वणी है के विद्या तरी छै के रंबा और बसी छै के शुद्ध हंस है के हंसेसरी है के हिंडोल का छै के गंधर्वणी है के विद्या तरी है के राजा श्री छै के राजय प्रभा छै के राधान जाह के रुद्रंग प्रयाह के संभाल का है के शुद्धंग प्रभा है के अम्बालिका छै के आकर्षणी छै के चंचाल का है के चित्रंग प्रभा है कि कानिंदर काछ है कि सारस्वती है किधो जानवी है किधो द्वारका है कि कानिंदर जाछ है के काम प्रभा है कि कामेश्वरी है कि इंद्रानुजा है के पैखंड नीच है कि है कि बासंत नारी के धर्माधिकारी के परमा प्रभा है के पावित्रता है के आलोकनी है के आभापरी है के चंद्रामुखी है के सूरंग प्रभा है के पावित्रता है के परमंग प्रभा है ਕਿ ਸਰਪੰ ਲਟੀਐ ਕਿ ਦੁਖੰ ਕਟੀਐ ਕਿ ਚੰਚਾਲ ਖਾਚੈ ਕਿ ਪ੍ਰਵਾਚ ਪ੍ਰਵਾਚੈ ਕਿ ਬੁੱਧੰ ਐ ਕਿ ਕੁਰਧੰ ਐ ਕਿ ਛਤਰਾਲ ਕਾਚੈ ਕਿ ਬਿਜੰ ਐ ਕਿ ਛਤਰਾਣ ਐ ਕਿ ਛਤਰੰ ਐ ਕਿ ਛਤਰੰ ਹੈ ਕਿ ਛਤਰੰ ਹੈ ਕਿ ਬਾਨੰ ਹੈ ਕਿ ਨੇਤਰੰ ਹੈ ਕਿ ਕੌਲਾ ਪ੍ਰਵਾਹ ਹੈ ਕਿ ਸਸਾਨ ਨੀਛੈ ਕਿ ਗੰਧਰ ਹੈ ਕਿ ਵਿਦਿਆ ਤਰੀਛੈ ਕਿ ਬਾਸੰਤ ਨਾਰੀ ਕਿ ਭੂਤੇਸ ਪਿਆਰੀ के जादे सुनारी के पंचाल बारी के हिंडोल काछा के राजा श्री है के सोवर्ण पुत्री के आकाश उत्री के स्वर्णी प्रता है के स्वर्ण प्रवाह है के पद्मंग त्रिगी है के परमंग प्रवी है के बीरा बरा है के सस की सुभा है के नागेश जा है के नागन प्रवाह है के नलनंग त्रिगी है के मलनी मृगी है के मितंग प्रवाह है के मितोतमा है के अकलंक रूपंग के सब जगत भूपंग मोहिनी छंद ਜੁਬਣ ਮੈਂ ਮੰਤੀ ਸੋਭਾਲੀ ਮੁਖ ਨੂਰੰ ਪੂਰੰ ਉਜਾਲੀ ਮਰ ਨੈਣੀ ਬੈਣੀ ਕੋਕਲਾ ਸਸਿਆ ਬਾਸੋ ਬਾ ਚੰਚਲਾ ਕਣ ਮੰਜੈ ਜੈ ਹੈ ਚੰਚਾਲੀ ਮ੍ਰਿਦ ਹਾਸਾ ਨਾਸਾ ਖੰਕਾਲੀ ਚਕ ਚਾਰੰ ਹਾਰੰ ਕੰਠਾਇ ਮ੍ਰਿਗ ਨੈਣੀ ਬੈਣੀ ਮੰਡਾਇੰ ਗਜ ਗਾਮੰ ਬਾਮੰ ਸੋ ਗੈਣੀ ਮ੍ਰਿਦ ਹਾਸੰ ਬਾਸੰ ਵਿਦ ਬੈਣੀ ਚਕ ਚਾਰੰ ਹਾਰੰ ਨਿਰਮਲਾ ਲਖਿਆ ਭਾਲਤ ਜੀ ਚੰਚਲਾ ਦ੍ਰਿੜ ਧਰਮਾ ਕਰਮਾ ਸੋ ਕਰਮੰ ਦੁਖਾਰਤਾ ਸਰਤਾ ਜਨ ਧਰਮੰ ਮੂਰੰ ਪੂਰੰ ਸੋ ਵਾਸਾ ਲਗ ਚਾਰੀ ਬਾਰੀ ਅੰਨਾਸਾ ਚਖ ਚਾਰੰ ਬਾਰੰ ਚੰਚਾਲੀ ਸਤ ਧਰਮਾ ਕਰਮਾ ਸੰਚਾਲੀ ਦੁਖ ਹਰਨੀ ਦਰਨੀ ਦੁਖ ਦਵੰਦੰ ਪ੍ਰਿਆ ਭਗਤਾ ਭਗਤਾ ਹਰ ਛੰਦੰ ਰੰਬਾ ਔਰ ਬਸਿਆ ਕਿਰਤਾ ਚੀ ਅਛੈ ਮੋਹਣੀ ਆਜੇ ਰਾਚੀ ਲਖ ਸਰਬੰ ਗਰਮੰ ਪਰਹਾਰੀ ਮੁਖ ਨੀਚੇ ਧਾਮੁ ਸਿਧਾਰੀ ਗੰਧਰਵੰ ਸਰਬੰ ਦੇਵਾਣੀ ਗਿਰਜਾ ਗਾਇਤਰੀ ਲੰਕਾਣੀ ਸਾਵਿਤਰੀ ਚੰਦਰੀ ਇੰਦਰਾਣੀ ਲਖ ਲੱਜੀ ਸੋਭਾ ਸੁਰਜਾਣੀ ਨਾਗਣੀਆਂ ਨਿਰਤਿਆ ਜਛਾਣੀ ਪਾਪਾ ਪਾਵਿਤਰੀ ਪੱਬਾਣੀ ਪਈ ਸਾਜ ਪ੍ਰੇਤੀ ਭੂਤੇ ਸੀ ਭਿੰਬਰੀ ਆ ਭਾਮਾ ਭੂਪੇ ਸੀ ਬਰ ਬਰਨੀ ਹਰਨੀ ਸਭ ਦੁਖੰ ਸੋ ਕਰਨੀ ਤਰਨੀ ਸਸ ਮੁਖੰ ਉਰਗੀ ਗੰਧਰਵੀ ਜਛਾਣੀ ਸੀ ਭੇਸੀ ਇੰਦਰਾਣੀ ਦ੍ਰਿਗ ਬਾਨ ਤਾਨੁ ਮਦਮਤੀ ਜੁਬਨ ਜਗਮਗਨੀ ਸੁਭਵੰਤੀ ਉਰਧਾਰੰ ਹਾਰੰ ਬਨਮਾਲੰ ਮੁਖ ਸੋਭਾ ਸਿਖਰੰਜਨ ਜਵਾਲੰ ਛਤ ਪਤਰੀ ਛਤਰੀ ਛਤਰਾਲੀ ਵਿਦ ਬੈਣੀ ਨੈਣੀ ਨਿਰਮਾਲੀਆ ਸੁਪਾਸੀ ਦਾਸੀ ਨਿਰਲਿਪੰ ਬੁਧ ਖਾਨੰ ਮਾਨ ਸੰਛੇਪੰ ਸੁਭ ਸੀਲੰ ਦੀਲੰ ਸੁਖ ਥਾਨੰ ਮੁਖਾਸੰ ਰਾਸੰ ਨਿਰਬਾਨੰ ਪ੍ਰਿਆ ਭਗਤਾ ਭਗਤਾ ਹਰ ਨਾਮ ਉਚਿਤ ਲੈਣੀ ਦੇਣੀ ਆਰਾਮੰ ਪ੍ਰਿਆ ਭਗਤਾ ਠਾਡੀ ਏਕੰਗੀ ਰੰਗ ਏਕੈ ਰੰਗੈ ਸੋ ਰੰਗੀ ਨਿਰਬਾਸਾ ਆਸਾ ਏਕਾਤੰ ਪਦਾਸੀ ਭਾਸੀ ਪ੍ਰਭਾਤੰ अनिंद्र अनिंद्र निरहारी प्र भगता भगता व्रतचारी बासंती टोडी गौडी है भूपाली सारंग गौरी छै हिंडोली मेघ मलारी है जय जावंती गोंड मलारी छै बंगलिया राग बसंती छै बैरारी शोभावंती है सोरठ सारंग बैरारी छै पर्ज के शुद्ध मलारी छै हिंडोली काफी तैलंगी भैरवी दीप की सुभंगी ਸਰਬੇ ਵੰਗਰਾਗ ਮਿਰਬਾਣੀ ਲਗ ਲੋਬੀ ਆਪਾ ਗਰਬਾਣੀ ਜੋ ਕਥਾ ਸੋਭਾ ਸਰਬਣ ਤੋਂ ਬਾਢਾ ਏਕੰ ਗ੍ਰੰਥਾਨ ਲਖ ਤਾਮੰਗ ਦਤੰਗ ਬ੍ਰਤਚਾਰੀ ਸਭ ਲੱਗੇ ਪਾਨ ਜਟ ਧਾਰੀ ਤਨ ਮਨ ਭਰਤਾ ਕਰ ਰਸ ਪੀਨਾ ਚਬ ਦਸਮੋ ਤਾ ਕੋ ਗੁਰ ਕੀਨਾ ਇਤ ਪ੍ਰਿਆ ਭਗਤੀ ਇਸਤਰੀ ਚਤੁਰ ਦਸਮਾ ਗੁਰੂ ਸਮਾਪਤਮ